ਪੌੜੀ ਲੱਲਾ ਲਾਵੋ ਔਖਰ ਜਾਹੂ ਲੱਲਾ ਲਾਵੋ ਔਖਰ ਜਾਹੂ ਦੁੱਖ ਦਰਦ ਤੈ ਮਿਟੇ ਖਨਾਹੂ ਦੁੱਖ ਦਰਦ ਤੈ ਮਿਟੇ ਖਨਾਹੂ ਜਿਹੜਾ ਨਾਮ ਅਮਰ ਦੇ ਪੀਤਾ ਹੈ ਨਾ ਗੁਰਮੁਖ ਨੇ ਆਇਆ ਨਾ ਉੱਪਰ ਹਰ ਹਰ ਅਮਰ ਹਰ ਹਰ ਅਮਰਤ ਗੁਰਮੁਖ ਪੀਆ ਹਰ ਹਰ ਅਮਰਤ ਨਾਮ ਜਿਹੜਾ ਗੁਰਮੁਖ ਨੇ ਪੀਤਾ ਇਹ ਤਾਂ ਉਹ ਖਦਾ ਇਹ ਤਾਂ ਦਵਾਈ ਹੈ ਨਾਨਕ ਸੁਖ ਨਿਵਾਸ ਉਹਦਾ ਸੁਖ ਨਿਵਾਸ ਹੋ ਗਿਆ ਸੁਖ ਹੋ ਗਿਆ ਆ ਜਿਹੜਾ ਔਗਦ ਲਾ ਲੈਂਦਾ ਹੈ ਨਾਮ ਦੀ ਔਗਦ ਗੁਰਬਾਣੀ ਦਾ ਗਿਆਨ ਹੈ ਨਾਮ ਹੈ ਜੇ ਆਪਾਂ ਕੋਈ ਸਾਬਣ ਆ ਕੋਈ ਪਾਊਡਰ ਜਿਹੜੇ ਨੇ ਡਿਟਰਜੈਂਟ ਵਗੈਰਾ ਜਿਨ੍ਹਾਂ ਨਾਲ ਧੋਣੇ ਆ ਕੱਪੜੇ ਪਾਊਡਰ ਹੁੰਦਾ ਲੈ ਕੇ ਆਉਣਾ ਪਾਣੀ ਤਾਂ ਮਲਾਉਣਾ ਪੈਂਦਾ ਵਿੱਚ ਪਾਣੀ ਮੇਰਾ ਤਾਂ ਇਹਨਾਂ ਤੋਂ ਹੁੰਦਾ ਉਹ ਆ ਗੁਰਬਾਣੀ ਜਿਹੜੀ ਬਾਣੀ ਬਣੀ ਹੈ ਇਹ ਤਾਂ ਬਾਣੀ ਹੈ ਅਸਲ ਕੰਮ ਕਰਨ ਵਾਲਾ ਦਾ ਨਾਮ ਹੈ ਇਹਦੇ ਵਿੱਚ ਬਾਕੀ ਤਾਂ ਪਾਣੀ ਮਿਲਾਇਆ ਹੈ ਨਾ ਜਿਹੜੀ ਆਪਾਂ ਬੋਲਦੇ ਆ ਭਾਸ਼ਾ ਇਹ ਵਧਾਇਆ ਹੋਇਆ ਹੈ ਉਪਦੇਸ਼ ਵਧਾਈ ਹੋਈ ਚੀਜ਼ ਦਾ ਨਾਮ ਹੈ ਜਿਵੇਂ ਘਿਓ ਥੋੜਾ ਹੁੰਦਾ ਦੁੱਧ ਵਧਾ ਕੇ ਦਿੱਤਾ ਹੋਇਆ ਇਹ ਵਧਾਇਆ ਹੋਇਆ ਸਮਝਾਉਣ ਵਾਸਤੇ ਗਿਆਨ ਕਾਇਆ ਬਹੁਤ ਕੁਝ ਹੈ ਗੱਲ ਛੋਟੀ ਜੀ ਹੈ ਸਮਝਣ ਵਾਲੀ ਵਿੱਚ ਸਮਝਾਉਣ ਵਾਸਤੇ ਇਹਨੇ ਲਫ਼ਜ਼ ਬੋਲਣੇ ਪਏ ਉਪਦੇਸ਼ ਜਿਹੜਾ ਹੁੰਦਾ ਹੈ ਉਪਦੇਸ਼ ਵਿਸਤਾਰ ਚ ਹੁੰਦਾ ਗੱਲ ਛੋਟੀ ਹੁੰਦੀ ਹੈ ਸਮਝਣ ਵਾਲੀ ਵਿੱਚ ਨੁਕਤਾ ਥੋੜਾ ਹੀ ਹੁੰਦਾ ਉਹ ਨੁਕਤਾ ਹੀ ਡਿਟਰਜਨ ਹੈ ਨੁਕਤਾ ਹੀ ਉਹ ਮੱਖਣ ਤੇ ਸ਼ਬਦ ਨੇ ਧੋਣਾ ਧੋਤਾ ਜਾ ਜਾਣਾ ਵਿੱਚ ਬਾਣੀ ਬਣ ਆ ਸ਼ਬਦ ਹੈ ਗੁਰੂ ਦਾ ਉਪਦੇਸ਼ ਤਾਂ ਹੀ ਸ਼ਬਦ ਲਾ ਕੇ ਹੈ ਜੇ ਆਪਾਂ ਕੋਈ ਚੀਜ਼ ਵੀ ਲਵਾਂਗੇ ਸਰਫ ਪਾਵਾਂਗੇ ਨਾਲ ਪਾਣੀ ਪਾਵਾਂਗੇ ਤਾਂ ਹੀ ਤਾਂ ਹੋਊ ਉਪਦੇਸ਼ ਹੈ ਨਾਮ ਸਰਫ ਹੈ ਉਪਦੇਸ਼ ਜਿਹੜਾ ਹੈਗਾ ਉਹ ਪਾਣੀ ਹੈ ਨਾਲ ਧੋਤਾ ਗਿਆ ਮਨ ਤੋਂ ਉਹ ਸ਼ਬਦ ਲਾਗੋ ਤਾਂ ਹੈ ਰਹੋ ਹਰ ਸਿਉ ਜਿਤ ਲਾਏ ਫਿਰ ਮਨ ਨੇ ਰੁਕਣਾ ਸਹਿਜ ਹੋਣਾ ਅਵਸਥਾ ਚ ਫਿਰ ਚਿੰਤਾ ਖਤਮ ਹੋਣੀ ਹੈ ਕਹੇ ਨਾਲ ਕਿ ਸਹਿਜ ਉਪਜਾ ਫਿਰ ਸਹਿਜ ਉਪਜਾ ਇਹ ਵੀ ਜਾਏ ਮਨ ਸਾਫ ਹੋਏ ਤੇ ਬਿਨਾ ਮਨ ਨੇ ਟਿਕਣਾ ਨਹੀਂ ਹੈ ਮਨ ਸਾਫ ਹੋਏ ਬਿਨਾ ਚਿੰਤਾ ਜਾਣੀ ਨਹੀਂ ਹੈ ਮਨ ਦੀ ਸਫਾਈ ਕਰਨੀ ਮਨ ਦੇ ਸਾਫ ਹੋਏ ਬਿਨਾਂ ਉਹਨੇ ਘਰ ਆਉਣਾ ਨਹੀਂ ਹੈ ਗੁਰੂ ਦੀ ਮਲਾਪ ਨਹੀਂ ਹੈ ਮਨ ਸਾਫ ਹੋਏ ਬਿਨਾਂ ਗੁਰੂ ਵਾਲੇ ਨਹੀਂ ਹੈ ਇਹ ਕਿਵੇਂ ਬਣਾਈ ਜਾਂਦੇ ਨੇ ਗੁਰੂ ਵਾਲੇ ਜਿਹਦਾ ਮਨ ਨਹੀਂ ਸਾਫ ਗੁਰੂ ਵਾਲਾ ਕਿਵੇਂ ਨਾ ਬਣਾਉਣ ਵਾਲਿਆਂ ਦਾ ਮਨ ਸਾਫ ਹੈ ਗੁਰੂ ਨਾਲ ਜੋੜਨ ਵਾਲਿਆਂ ਦਾ ਨਾ ਜੋੜਨ ਵਾਲਿਆਂ ਦਾ ਮਨ ਸਾਫ ਪਹਿਲਾਂ ਹੋ ਗੁਰੂ ਵਾਲਾ ਬਾਅਦ ਬਣਿਆ ਪੰਜ ਪਿਆਰਾਂ ਦਾ ਮਨ ਸਾਫ ਸੀ ਤਾਂ ਗੁਰੂ ਵਾਲੇ ਬਣੇ ਮਨ ਪਹਿਲਾਂ ਸਾਫ ਸੀ ਉਹ ਕਹਿੰਦਾ ਸਰ ਚਾਹੀਦਾ ਉਹ ਕਹਿੰਦਾ ਸਰ ਹਾਜ਼ਰ ਸਾਫ ਸੀ ਨਾ ਮਨ ਜੇ ਗੁਰੂ ਤੇ ਸ਼ੱਕ ਕਰਦੇ ਸਦੰਦੇ ਸੀ ਜਿਨ੍ਹਾਂ ਨੇ ਸ਼ੱਕ ਕੀਤਾ ਸਰ ਦਿੰਦੇ ਦਿੱਤਾ ਸ਼ੱਕ ਕਰਨ ਵਾਲੇ ਜ਼ਿਆਦਾ ਸੀ ਨਾ ਛੱਕ ਕਰਨ ਵਾਲੇ ਥੋੜੇ ਸੀ ਸ਼ੱਕ ਕਰਨ ਵਾਲੇ ਦੀ ਭੀੜ ਹੁੰਦੀ ਹੋਈ ਹੈ ਨਾ ਛੱਕ ਕਰਨ ਵਾਲਾ ਬਿਰਲਾ ਹੁੰਦਾ ਜਿਵੇਂ ਇਹ ਲੱਖਾਂ ਨੂੰ ਅਵਰ ਛਕਾਉਂਦੇ ਨੇ ਸਾਰੇ ਸ਼ੱਕ ਕਰਨ ਵਾਲੇ ਨੇ ਛਕਾਉਣ ਵਾਲਿਆਂ ਨੂੰ ਵੀ ਸ਼ੱਕ ਆ ਬਾਣੀ ਤੇ ਗੁਰੂ ਤੇ ਛਕਣ ਵਾਲਿਆਂ ਨੂੰ ਵੀ ਸ਼ੱਕ ਚੰਗੇ ਗੁਰੂ ਵਾਲੇ ਬਣਾਈ ਜਾਂਦੇ ਤੁਸੀਂ ਇਹ ਸਿੱਖੀ ਨੂੰ ਬਦਨਾਮ ਕਰਨ ਵਾਲੇ ਨੇ ਸਾਰੇ ਉਹ ਤੇ ਪਰਚੇ ਬਣਾਉਣੇ ਨੇ ਇਹਨਾਂ ਨੂੰ ਉਮਰ ਸ਼ਕਾਤਾ ਉਹ ਪਰਚੇ ਬਣਾ ਕੇ ਉਥੋਂ ਸਰਵਣੀ ਕਮੇਟੀ ਨੂੰ ਦੇ ਲੈਣੇ ਨੇ ਉਥੋਂ ਪੈਸੇ ਹੀ ਸ਼ੁਕਰਾ ਲੈਣੇ ਨੇ ਐਨੇ ਨੰਬਰ ਜਗਾਇਆ ਇੰਨਾ ਖਰਚਾ ਹੋਇਆ ਬਿੱਲ ਬਣਾਉਣੇ ਨੇ ਵੰਡ ਲੈਣੇ ਨੇ ਆਪ ਸੂਚੀ ਉਹਦਾ ਬਿਜ਼ਨਸ ਹੈ ਕਕਾਰ ਦਿੱਤੇ ਜੀ ਇਹਨੇ ਔਰ ਦਿੱਤਾ ਜੀ ਇਹਨਾਂ ਖਸ਼ਹਿਰੇ ਦਿੱਤੇ ਗੁੰਗੇ ਦਿੱਤੇ ਖਰਚਾ ਹੋਇਆ ਉਹ ਖਰਚਾ ਪਾਉਣ ਦੇ ਸਿਸਟਮ ਨੇ ਤਾਂ ਸਾਰੇ ਉਹਨਾਂ ਨੇ ਲਿਖ ਲੈਣਾ ਇੰਨੇ ਲੱਖ ਰੁਪਈਆ ਆਇਆ ਕਿ ਅਮਰਪੁਰ ਸੰਚਾਰ ਦਾ ਖਰਚ ਹੋਇਆ ਸਭ ਬਿਜ਼ਨਸ ਹੈ ਕੁਛ ਨਹੀਂ ਹੈ ਜਦ ਹਿਰਦਾ ਸ਼ੁੱਧ ਨਹੀਂ ਛਕਾਉਣ ਵਾਲੇ ਦਾ ਗੁਰੂ ਨਾਲ ਜੋੜਨ ਵਾਲੇ ਦਾ ਕੀ ਹਿਰਦੇ ਸ਼ੁੱਧ ਤੇ ਬਿਨਾ ਆਦਮੀ ਗੁਰੂ ਵਾਲਾ ਹੁੰਦਾ ਹੈ ਕਿਆ ਸ਼ੁੱਧ ਹਿਰਦੇ ਤੋਂ ਬਿਨਾ ਸਿੱਖ ਹੁੰਦਾ ਹੈ ਜੇ ਸਿੱਖ ਦਾ ਹਿਰਦਾ ਸ਼ੁੱਧ ਨਹੀਂ ਹੋਊਗੀ ਤਾਂ ਹੋਊਗਾ ਚੱਲ ਦੂਏ ਰਾਜੀ ਅਸੀਂ ਮੰਨਦੇ ਆ ਨਾ ਸੀ ਜਿਨ੍ਹਾਂ ਨੇ ਛਕਣਾ ਉਹਨਾਂ ਦਾ ਗੁਰੂ ਨਾਲ ਜੋੜ ਕੇ ਹਿਰਦਾ ਸ਼ੁੱਧ ਕਰਨਾ ਸੀ ਬਾਣੀ ਨਾਲ ਜੋੜ ਕੇ ਛਕਾਉਣ ਵਾਲਾ ਸ਼ੁੱਧ ਹੈ ਜੇ ਇਹਨਾਂ ਦਾ ਸ਼ੁੱਧ ਨਹੀਂ ਉਹਨਾਂ ਦਾ ਕਿਵੇਂ ਕਰ ਦੋਗੇ ਤੁਸੀਂ ਜੇ ਬਣਨਗੇ ਥੋੜੇ ਵਰਗੇ ਸਿੱਖ ਬਣਨਗੇ ਜਿਹੇ ਜਿਹੇ ਬਣਾਉਣ ਵਾਲੇ ਉਹ ਜਿਹੇ ਬਣਨ ਵਾਲੇ ਜਿਹੜਾ ਟੀਚਰ ਉਹ ਹੋ ਜਾ ਸਟੂਡੈਂਟ ਸਟੂਡੈਂਟ ਟੀਚਰ ਨਾਲ ਘਟਿਆ ਹੋ ਸਕਦਾ ਹੈ ਟੀਚਰ ਤੋਂ ਵਧੀਆ ਨਹੀਂ ਹੋ ਸਕਦਾ ਵਧੀਆ ਤਾਂ ਹੋ ਜੇ ਹੋਰ ਕੋਈ ਪੜਾਉਂਗਾ ਆਪ ਨੂੰ ਟੀਚਰ ਛੱਡ ਕੇ ਹੋਰ ਕਿਸੇ ਨੂੰ ਟੀਚਰ ਦੇ ਬਰਾਬਰ ਹੋ ਸਕਦਾ ਲੈਣਾ ਟੀਚਰ ਆਪਣੇ ਦੇ ਬਰਾਬਰ ਹੋ ਗਿਆ ਨਾਨਕ ਲੈਣਾ ਨਾਨਕ ਕਹਾਇਆ ਨਾਨਕਾ ਬਰਾਬਰ ਹੋਇਆ ਵੱਧਾ ਨਹੀਂ ਨਾ ਹੋਇਆ ਵੱਧ ਤਾਂ ਹੁੰਦਾ ਜੇ ਕੋਈ ਹੋਰ ਪੜ੍ਹਾਈ ਪੜ੍ਹਦਾ ਜਾਂ ਹੋਰ ਕੋਈ ਪੜ੍ਹਾਈ ਹੈ ਉਹ ਨਹੀਂ ਉਹਦੇ ਉੱਚੀ ਇਹਦੇ ਉੱਚੀ ਕੋਈ ਪੜ੍ਹਾਈ ਹੋਣੀ ਹੈ ਨਾ ਕੋਈ ਪੜਾਉਣ ਵਾਲਾ ਸੰਸਾਰ 'ਚ ਇਹ ਜਿਹੇ ਪੜਾਈਆਂ ਹੈ ਕੋਈ ਘੱਟ ਪੜਾਉਂਦਾ ਕੋਈ ਵੱਧ ਪੜਾਉਂਦਾ ਕੋਈ ਵੱਧ ਪੜਾਉਂਦਾ ਹਾਂ ਜਿੱਥੋਂ ਲੈਣਾ ਨੇ ਪਹਿਲੀ ਪੜਾਈ ਪੜੀ ਸੀ ਜਿਹੜੇ ਟੀਚਰਾਂ ਤੋਂ ਜਿਨ੍ਹਾਂ ਨੇ ਦੇਵੀ ਨਾਲ ਜੋੜਿਆ ਸੀ ਉਸ ਤੋਂ ਵੱਧ ਵਾਲਾ ਮਿਲ ਗਿਆ ਨਾਲ ਨਾਲ ਤੋਂ ਵੱਧ ਵਾਲਾ ਕੋਈ ਹੈ ਉੱਥੇ ਆ ਕੇ ਤਾਂ ਐਂਡ ਹੋ ਗਿਆ ਬਸ ਹੋ ਗਿਆ ਜਿੱਥੇ ਆ ਕੇ ਬਸ ਹੋ ਜਾਂਦੀ ਉੱਥੇ ਜਾ ਕੇ ਮਨ ਟਿਕਦਾ ਇੱਥੇ ਆ ਕੇ ਗੁਰੂਆਂ ਦਾ ਮਨ ਟਿਕਿਆ ਲੈਣੇ ਦਾ ਉੱਥੇ ਆ ਕੇ ਮਨ ਟਿਕਿਆ ਤੇ ਥੱਲੇ ਮਨ ਟਿਕਿਆ ਹੀ ਨਹੀਂ ਜਿੱਥੇ ਆ ਕੇ ਐਂਡ ਹੋ ਜਾਂਦਾ ਨਾ ਮੰਜ਼ਲ ਆ ਜਾਂਦੀ ਹੈ ਮਨ ਜਦ ਟਿਕਦਾ ਵਰਨਾ ਮਨ ਟਿਕਦਾ ਹੀ ਨਹੀਂ ਮੂੰਹ ਉੱਤੇ ਜਾ ਕੇ ਮਨ ਟਿਕਦਾ ਹਾਂਜੀ ਲੱਲਾ ਲਾਵੋ ਔਖਰ ਜਾਹੂ ਲੱਲਾ ਲਾਵੋ ਔਖਰ ਜਾਹੂ ਦੁੱਖ ਦਰਦ ਤੇ ਮਿਟੇ ਖਨਾਹੂ ਜਿਹਨੂੰ ਇਹ ਦਵਾਈ ਲੱਗ ਜਾਂਦੀ ਆ ਔਖਰ ਗੁਰ ਜੀ ਨੂੰ ਗਿਆਨ ਲੱਗ ਜਾਂਦਾ ਗੁਰ ਲਾਗਾ ਜੇ ਜਾਣੀ ਹੈ ਮਿਟੇ ਮੋਹ ਤਨ ਤਾਪ ਮੋਹ ਤਨ ਦਾ ਤਾਪ ਮਿਟ ਜਾਂਦਾ ਹਰ ਇੱਕ ਸੋਗ ਦਾਜੇ ਨਹੀਂ ਹਰ ਸੋਕਾ ਦੇ ਕਰਕੇ ਆਉਂਦੇ ਨੇ 90 ਨੁਕਸਾਨ ਕਰਕੇ 90 ਨੁਕਸਾਨ ਨਾਲ ਲੋਭ ਜੁੜਿਆ ਹੈ 90 ਨੁਕਸਾਨ ਲੋਭ ਨਾਲ ਜੁੜਿਆ ਹੈ ਹੋਰ ਕਾਦੇ ਨਾਲ ਜੁੜਿਆ ਤਾਂ ਫਿਰ ਆਪੇ ਆ ਜਿਹਨੂੰ ਇਹ ਦਵਾਈ ਲੱਗ ਜਾਂਦੀ ਹੈ ਗਿਆਨ ਦੀ ਉਹਦੇ ਅੰਦਰੋਂ ਸਾਰਾ ਬਿਮਾਰੀਆਂ ਦਾ ਸੁਪੜਾ ਸਾਫ਼ ਹੋ ਜਾਂਦਾ ਸਾਰੇ ਔਗਣ ਸਾਫ਼ ਕਰ ਦਿੰਦੇ ਕਿ ਕੋਈ ਦਵਾਈ ਹੈ ਐਸੀ दारू ਖੋਜੀ ਐਸਾ दारू ਲੋੜ ਲਹੋ ਜਿਤ ਬੰਜੇ ਰੋਗਾਂ ਘਾਣ ਰੋਗਾਂ ਸਾਰੇ ਰੋਗਾਂ ਦਾ ਘਾਣ ਕੱਟ ਨਾਮ ਦੀ ਦਵਾਈ ਨੇ ਸਾਰੇ ਹੀ ਰੋਗ ਖਤਮ ਕਰ ਹਾਂਜੀ ਨਾਮ ਔਖਦ ਜੈ ਹਿਰਦੇ ਹਿਤਾਵੈ ਨਾਮ ਔਖਲ ਹੈ ਦਵਾਈ ਹੈ ਜਿਸ ਦੇ ਹਿਰਦੇ 'ਚ ਇਹ ਸਮਝ ਆ ਗਈ ਵੀ ਨਾਮ ਮੇਰਾ ਹਿਤਕਾਰੀ ਹੈ ਸਭ ਤੋਂ ਜ਼ਿਆਦਾ ਮੇਰਾ ਨਾਮ ਹਿਤਕਾਰੀ ਹੈ ਮੇਰੇ ਭਲੇ ਦੀ ਗੱਲ ਭਲੇ ਦੇ ਵਿੱਚ ਹਰ ਮੁਸ਼ਕਲ ਤੋਂ ਬਚਾਉਣ ਵਾਲਾ ਮੈਨੂੰ ਨਾਮ ਹੈ ਹਰ ਬਿਮਾਰੀ ਦਾ ਇਲਾਜ ਨਾਮ ਹੈ ਹਿਤਕਾਰੀ ਕਹਿੰਦੇ ਨੇ ਮੇਰੇ ਭਲਾ ਮੇਰਾ ਭਲਾ ਨਾਮ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਸਭ ਤੋਂ ਭਲਾ ਨਾਮ ਨਾਲ ਹੈ ਮੇਰਾ ਮੇਰੇ ਭਲੇ ਜੈ ਨਾਮ ਜਦੋਂ ਇਹ ਭਰੋਸਾ ਹੋ ਗਿਆ ਕਿ ਨਾਮ ਤੋਂ ਨਾਮ ਮੇਰੇ ਹਿੱਤ ਵਿੱਚ ਹੈ ਹੁਣ ਅਸੀਂ ਸਮਝਦੇ ਮੇਰੇ ਹਿੱਤ ਵਿੱਚ ਹੈ ਨਹੀਂ ਬਾਣੀ ਨੂੰ ਕਿਉਂ ਨਹੀਂ ਮੰਨਦੇ ਗੁਰਬਾਣੀ ਨੂੰ ਕਿਉਂ ਨਹੀਂ ਮੰਨਦੇ ਮੇਰੇ ਹਿੱਤ ਵਿੱਚ ਨਹੀਂ ਹੈ ਮੇਰਾ ਨੁਕਸਾਨ ਹੋ ਆ ਹਿਤਾਬੇ ਤਾਂ ਲਿਖਿਆ ਆਮ ਆਦਮੀ ਨੂੰ ਇਹ ਹਿਤਾਬੇ ਨਹੀਂ ਲੱਗਦਾ ਨਾਮ ਜੇ ਨਾਮ ਲੱਗ ਜਵੇ ਮੇਰੇ ਹਿੱਤ ਵਿੱਚ ਹੈ ਫੇਰ ਇਹਨੂੰ ਮੰਨਣ 'ਚ 1 ਸਕਿੰਟ ਲਾਊਗਾ ਫੇਰ ਮੰਨਣ ਨੂੰ 1 ਸਕਿੰਟ ਲਾਊਗਾ ਪਰ ਇਹ ਹਿੱਤ ਵਿੱਚ ਲੱਗਦਾ ਨਹੀਂ ਆਪਣੇ ਭਲੇ 'ਚ ਨਹੀਂ ਹੈ ਗੁਰਬਾਣੀ ਲੱਗਦੀ ਆਦਮੀ ਨੂੰ ਜੇ ਭਲੇ 'ਚ ਲੱਗੇ ਮੰਨ ਨਾ ਲਵੇ ਵੀ ਗੁਰਬਾਣੀ ਨਾਲ ਜੁੜਨ ਜੇ ਮੇਰਾ ਭਲਾ ਜਿੱਦਣ ਇਹ ਆ ਵੀ ਜੁੜ ਜੂਗਾ ਜਿੰਨਾ ਚਿਰ ਇਹ ਨਹੀਂ ਆਉਂਦੀ ਕਦੇ ਨਹੀਂ ਜੁੜਦਾ ਸਿੱਖਾਂ ਨੂੰ ਭਰੋਸਾ ਨਹੀਂ ਗੁਰਬਾਣੀ ਨਾਲ ਜੁੜ ਕੇ ਸਾਡਾ ਫਾਇਦਾ ਭਲਾ ਉਹਨਾਂ ਨੂੰ ਪਤਾ ਰਾਜ ਕਰਨ ਸਾਡਾ ਭਲਾ ਪੈਸੇ ਕਮਾਉਣ 'ਚ ਸਾਡਾ ਭਲਾ ਲੋਭ ਵਿੱਚ ਰੱਖਣ 'ਚ ਸਾਡਾ ਭਲਾ ਅੰਦਰ ਲੋਭ ਤਿਆਗਣ 'ਚ ਭਲਾ ਨਹੀਂ ਹੈ ਉਹ ਛੱਡਣ ਦੇ ਸਾਡਾ ਭਲਾ ਨਹੀਂ ਹੈ ਝੂਠ ਛੱਡਣ ਵਿੱਚ ਸਾਡਾ ਭਲਾ ਨਹੀਂ ਹੈ ਤਾਂ ਨਹੀਂ ਛੱਡਦੇ ਨਹੀਂ ਕੋਈ ਪ੍ਰੋਬਲਮ ਨਹੀਂ ਛੱਡਣ ਦੀ ਕਿਉਂ ਨਹੀਂ ਛੱਡਦੇ ਆ ਇਹਨਾਂ ਚੀਜ਼ਾਂ ਨੂੰ ਆਪਣੇ ਭਲੇ ਸਮਝਦੇ ਆ ਅਸੀਂ ਦੂਜਿਆਂ ਨੂੰ ਆਪਣੇ ਗਲ ਨਾਮ ਨੂੰ ਆਪਣੇ ਵਿਰੋਧ ਸਮਝੇ ਬੁਰੇ ਸਮਝਦੇ ਨਾ ਉਹਨੂੰ ਆਪਣੇ ਬੁਰੇ ਜਿ ਸਮਝਦੇ ਨੇ ਜਿਹੜੇ ਲੋਕ ਗੁਰਬਾਣੀ ਨਹੀਂ ਮੰਨਦੇ ਵੀ ਨਾਮ ਨਾਲ ਮੇਰਾ ਬੁਰਾ ਹੋ ਸਕਦਾ ਭਲਾ ਨਹੀਂ ਹੋ ਸਕਦਾ ਜੇ ਨਾਮ ਨਾਲ ਬੁਰਾ ਹੋ ਸਕਦਾ ਹੈ ਤੇ ਗੁਰਬਾਣੀ ਤੇ ਸ਼ੰਕਾ ਫਿਰ ਸਕੂ ਆਪਣੇ ਗੁਰੂ ਤੇ ਸ਼ੰਕਾ ਤੇ ਗੁਰੂ ਦੇ ਸ਼ੰਕਾ ਵਿੱਚ ਸਰਕਾਰ ਇਹ ਦੱਸਣ ਕਿਉਂ ਨਹੀਂ ਮੰਨਦੇ ਹੋਰ ਕੋਈ ਗੱਲ ਦੱਸ ਦੇਣ ਨਾਮ ਮੰਨਣ ਦੀ ਵਜ੍ਹਾ ਕੀ ਹੈ ਹੋਰ ਕੋਈ ਦੱਸਣ ਕੀ ਵਜ੍ਹਾ ਤੋਂ ਨਹੀਂ ਮੰਨਦੇ ਬਕਾਰ ਫਾਇਦੇ ਜੀ ਲੱਗਦੇ ਬਕਾਰ ਫਾਇਦੇ ਲੱਗਦੇ ਇਹ ਸਾਡੇ ਫਾਇਦੇ ਚ ਨੂੰ ਫਾਇਦੇ ਜੀ ਨਹੀਂ ਜੇ ਫਾਇਦੇ ਲੱਗਦੇ ਨੇ ਫਿਰ ਮਨਮੁਖਾਂ ਸੀ ਫਿਰ ਮਨਮੁਖਾਂ ਫਿਰ ਮਨਮੁਖਤਾ ਸਿੱਖ ਨਹੀਂ ਹੁੰਦਾ ਮਨਮੁਖ ਹੁੰਦਾ ਸਿੱਖੀ ਵਿਰੋਧੀ ਜਿਹੜੇ ਪੱਖ ਤੋਂ ਮਰਜ਼ੀ ਵਿਚਾਰ ਕਰ ਲਿਓ ਜਦ ਮਰਜ਼ੀ ਵਿਚਾਰ ਕਰ ਲਿਓ ਐ ਜਿਹੜਾ ਮਨਮੁਖ ਹੈ ਗੁਰਬਾਣੀ ਨੂੰ ਜਿਹੜਾ ਮੰਨਣ ਨੂੰ ਤਿਆਰ ਨਹੀਂ ਉਹ ਸਿੱਖੀ ਵਿਰੋਧੀ ਗੁਰੂ ਵਿਰੋਧੀ ਹੈ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਉਹ ਤਾਂ ਵਿਰੋਧੀ ਹੈ ਵਿਰੋਧ ਖੜਾ ਉਹਦਾ ਦੂਏ ਨੂੰ ਗੋ ਤੂੰ ਪਾਗਲ ਹੈ ਇਹਨੂੰ ਮੰਨ ਕੇ ਮਰ ਲੈਂਦਾ ਉਹ ਐ ਨਹੀਂ ਕਹਦਾ ਵੀ ਭਾਈ ਤੂੰ ਮੰਨਣੀ ਚਾਹੀਦੀ ਹੈ ਉਹ ਐ ਨਹੀਂ ਕਹਦਾ ਬਾਣੀ ਮੰਨਣੀ ਚਾਹੀਦੀ ਹੈ ਅਸੀਂ ਇੱਕ ਦੂਏ ਨੂੰ ਕਹਿੰਦੇ ਨਹੀਂ ਬਾਣੀ ਮੰਨਣੀ ਚਾਹੀਦੀ ਕਹਿੰਦਾ ਕੋਈ ਹਾਂ ਇਹ ਕਹਿੰਦਾ ਗੁਰਦੁਆਰੇ ਗਿਆ ਸੀ ਅੱਜ ਤੂੰ ਆਇਆ ਨਹੀਂ ਕੱਲ ਦੇਖਿਆ ਨਹੀਂ ਇਹ ਤਾਂ ਕਹਿੰਦੇ ਨੇ ਮੰਨਣ ਨੂੰ ਐ ਨਹੀਂ ਕੋਈ ਕਹਿੰਦਾ ਤੂੰ ਮੰਨੇ ਜ਼ਰੂਰ ਮੰਨ ਇਹ ਆਪਾਂ ਨੂੰ ਜ਼ਰੂਰ ਮੰਨਣੀ ਚਾਹੀਦੀ ਹੈ ਇਹ ਚਰਚਾ ਹੈ ਉਹ ਨਹੀਂ ਸਿੱਖਾਂ ਦੀ ਫਿਰ ਇਹ ਚਰਚਾ ਨਹੀਂ ਸਿੱਖ ਕੇ ਬਣ ਜਾਓਗੇ ਤੁਸੀਂ ਇਹ ਤਾਂ ਕੰਪੀਟੀਸ਼ਨ ਹੋਣਾ ਚਾਹੀਦਾ ਸਾਡੇ ਚ ਇਹਨੇ ਬਾਣੀ ਇੰਨੀ ਮੰਨੀ ਹੈ ਇਹਦਾ ਸਤਕਾਰ ਕਰੀਏ ਸਤਕਾਰ ਕਾਹਦਾ ਕਰਦੇ ਨੇ ਇਹਦੀ ਪਗੜੀ ਵਧੀਆ ਬਣਨ ਜਾਣਦਾ ਵਾਹ ਵਾਹ ਵਾਹ ਦਸਤਾਰ ਮੁਕਾਬਲੇ ਕਰਾਉਂ ਗੁਰਬਾਣੀ ਮੰਨਣ ਦੇ ਮੁਕਾਬਲੇ ਕਰੋ ਗੁਰਬਾਣੀ ਕੰਠ ਹੈ ਨਹੀਂ ਹੈ ਕੰਠ ਦਾ ਕਾਹਦਾ ਮੁਕਾਬਲਾ ਮੰਨਣ ਦੀ ਗੱਲ ਕਰੋ ਮੰਨਣ ਦੀ ਗੱਲ ਕਿਉਂ ਨਹੀਂ ਕਰਦੇ ਮੁਕਾਬਲਾ ਕਰਾਉਣ ਵਾਲੇ ਖੁਦ ਨਹੀਂ ਮੰਨਦੇ ਤਾਂ ਨਹੀਂ ਕਰਦੇ ਪਹਿਲਾਂ ਆਪ ਮੰਨਣ ਦਾ ਮੁਕਾਬਲਾ ਕਰਾਉਣ ਪਹਿਲਾਂ ਤਲਵਾਰ ਉਹਨਾਂ ਦੇ ਗਲ ਨੂੰ ਜਾਂਦੀ ਹੈ ਮੰਨਣ ਵਾਲੀ ਤਲਵਾਰ ਪਹਿਲਾਂ ਉਹਨਾਂ ਦੇ ਗਲ ਨੂੰ ਜਾਂਦੀ ਹੈ ਤਾਂ ਨਹੀਂ ਕਰਦੇ ਇਹ ਖੰਜਰ ਹੈ ਪਹਿਲਾਂ ਉਹਨਾਂ ਦੇ ਪੇਟ 'ਚ ਨੂੰ ਜਾਂਦੀ ਹੈ ਮੰਨਣ ਵਾਲੀ ਲੱਗਦਾ ਤੁਸੀਂ ਮੰਨਦੇ ਹੋ ਉਹਨਾਂ ਨੂੰ ਪਤਾ ਸਾਡੇ ਤੇ ਉਂਗਲੀ ਨਾ ਜਾਏ ਮੰਨਣ ਦੀ ਹੋਰੇ ਪਾਸੇ ਨੂੰ ਪਾਤੀ ਦਸਤਾਰ ਮੁਕਾਬਲੇ ਉਹ ਮੁਕਾਬਲੇ ਬਾਣੀ ਕੰਠ ਮੁਕਾਬਲੇ ਇਹ ਕਿਹਦੀ ਗਾੜ ਹੈ ਮਿਸ਼ਨਰੀਆਂ ਦੀ ਬਾਣੀ ਮੰਨਣ ਵੱਲੋਂ ਨਹੀਂ ਕੋਈ ਜਾ ਰਿਹਾ ਹੋਰ ਕਿਉਂ ਛੇੜਦੇ ਨੇ ਸ਼ਰਾਰਤੀ ਦਿਮਾਗ ਨੇ ਮਹਾ ਹਰਾਮੀ ਆਦਮੀ ਨੇ ਮੰਨਣ ਵੱਲੋਂ ਕਿਉਂ ਨਹੀਂ ਜਾ ਰਹੇ ਗੱਲ ਸਿਰਫ ਜਪਜੀ ਸਾਹਿਬ ਜੀ ਕੀਤੀ ਸੁਣਿਆ ਮੰਨਿਆ ਮਨ ਕੀਤਾ ਪਾਓ ਇਹ ਚੀਜ਼ ਤੇ ਜ਼ੋਰ ਕਿਉਂ ਨਹੀਂ ਦਿੱਤਾ ਦਸਤਾਰ ਮੁਕਾਬਲੇ ਤੇ ਕੀ ਲੈਣਾ ਤੁਸੀਂ ਗੋਲ ਮੋਲ ਜਿਹੀ ਬੰਨੋ ਦੀ ਬੰਨੋ ਗੁਰੂਆਂ ਨੇ ਕੱਢ ਕਰਾਏ ਤੇ ਦਸਤਾਰ ਮੁਕਾਬਲੇ ਮਨਮੁਖਤਾ ਲਿਆਵਾੜੀ ਨਾ ਮਨਮੁਖਤਾ ਲਿਆਵੜ ਬਾਹਰ ਮੁਖੀ ਕਰਦੇ ਦਸਤਾਰ ਤੇ ਨਿਗਾਹ ਰਹੇ ਮਨ ਦੇ ਉੱਤੇ ਨਿਗਾਹ ਨਾ ਜਾਵੇ ਇਹਦਾ ਮਨ ਕੀ ਹੈ ਇਹਦੇ ਮਨ 'ਚ ਕੀ ਹੈ ਇਹ ਸਿੱਖ ਅੰਦਰੋਂ ਹੈ ਨਹੀਂ ਹੈ ਅੰਦਰੋਂ ਛੱਡ ਕੇ ਬਾਹਰ ਲੈ ਜੇ ਉਹ ਨਹੀਂ ਮੰਨਦੇ ਜੇ ਮੰਨਣ ਦੀ ਗੱਲ ਕਰਨ ਮੰਨਦੇ ਰੱਬ ਨਹੀਂ ਹੋ ਉਹਨਾਂ ਪਤਾ ਅਸੀਂ ਨਹੀਂ ਮੰਨਦੇ ਕੱਲ ਉਂਗਲੀ ਸਾਡੇ ਵੱਲ ਆਊ ਸ਼ਰਾਰਤ ਹੈ ਜਾਣ ਬੁੱਝ ਕੇ ਜਿਹੜੇ ਬੜੇ ਫਿਰਦੇ ਲੀਡਰ ਆਪਣੇ ਆਪ ਚ ਉਹਨਾਂ ਨੇ ਮੰਨਣ ਵਾਲੇ ਪਾਸੇ ਦੀ ਗੱਲੇ ਨਹੀਂ ਕੋਈ ਕਰਦਾ ਕਿਤੇ ਵੀ ਨਹੀਂ ਕਰਦਾ ਕੋਈ ਸੰਤ ਨਹੀਂ ਕਰਦਾ ਮੰਨਣ ਵਾਲੇ ਪਾਸੇ ਵਾਲੀ ਗੱਲ ਛੱਡ ਦਿੱਤੀ ਮੰਨੇ ਕੀ ਗਤ ਕਹੀ ਨਾ ਜਿਹੜਾ ਗਵਾਣੇ ਨੂੰ ਮੰਨ ਲਵੇ ਗੁਰੂ ਦਾ ਕਹਿੰਦਾ ਨੇ ਵੀ ਉਹਦੀ ਗਤੀ ਬਾਰੇ ਅਸੀਂ ਨਹੀਂ ਦੱਸ ਸਕਦੇ ਉਹ ਤਾਂ ਪਰਮੇਸ਼ਰ ਹੀ ਜਾਣਦਾ ਹੈ ਉਹ ਜਾਣਦਾ ਸਾਨੂੰ ਨਹੀਂ ਸਮਝ ਉਹਦੀ ਵੀ ਕਿੰਨੀ ਛੇਤੀ ਪਹੁੰਚ ਮੰਨੇ ਕੀ ਗਤੀ ਕਹੀ ਨਾ ਜੇ ਕੋ ਕਹੇ ਪਿੱਛੇ ਪਿੱਛੇ ਬਿਲਕੁਲ ਕਿੱਥੇ ਉਹਦੀ ਵਸਤਾ ਸਿੱਖਣੀ ਮੰਨਣ ਵਾਲੀ ਗੁਰੂ ਵੀ ਹੱਥ ਖੜੇ ਕਰ ਗਿਆ ਗੁਰੂ ਹੱਥ ਖੜੇ ਕਰ ਗਿਆ ਗੁਰਬਾਣੀ ਨੇ ਹੱਥ ਖੜੇ ਕਰਤੇ ਮੰਨਣ ਵਾਲੇ ਜੇ ਗੱਲ ਮੰਨਣ ਵਾਲੇ ਦੀ ਆਈ ਨਾ ਹੱਥ ਖੜੇ ਕਰਤੇ ਮੰਨੇ ਕੀ ਗੱਲ ਕਹੀ ਨਾ ਜਾਏ ਹੱਥ ਖੜੇ ਨੇ ਉਹਦੇ ਬਾਰੇ ਨਹੀਂ ਕਰਨੇ ਪੁੱਛਿਆ ਮੇਰੇ ਬਾਣੀ ਨੂੰ ਮੰਨੀ ਉਹ ਬਣਨਾ ਚਾਹੁੰਦੇ ਨਹੀਂ ਦਸਤਾਰ ਮੁਕਾਬਲੇ ਕਰਨਾ ਚਾਹੁੰਦੇ ਨੇ ਕਿਲਬੂ ਇਹ ਜੋ ਦਸਤਾਰ ਮੁਕਾਬਲੇ ਚ ਕਿਲਬੂ ਆ ਪੱਗਾਂ ਬੰਨਣ ਲਾ ਦਾਂਗੇ ਅਸੀਂ ਨਿਆਣਿਆਂ ਨੂੰ ਕੇਸ ਰੱਖ ਲਾਂਗੇ ਫੇਰ ਕੀ ਕਰੋਗੇ ਕੇਸ ਰੱਖ ਕੇ ਜਿਨ੍ਹਾਂ ਨੇ ਰੱਖੇ ਨੇ ਇਹਨਾਂ ਦੇ ਕੁਝ ਕਰ ਲੋ ਜੇ ਸਾਰੇ ਹੀ ਪੱਗਾਂ ਰੱਖ ਲੈਣ ਕੇਸ ਰੱਖ ਲੈਣ ਨੰਬਰ ਧਾਰੀ ਹੋ ਜਾਣ ਫੇਰ ਕੀ ਕਰਨਾ ਹੈ ਕੀ ਖਤਮ ਹੋ ਗਿਆ ਸਿੱਖੀ ਦਾ ਕੀ ਸਿੱਖ ਬਣ ਗਏ ਸੀ ਸਾਰੇ ਕੋਈ ਵੀ ਸਿੱਖ ਨਹੀਂ ਹੋਣਾ ਉਹ ਸਫਰਤਾ ਸ਼ੁਰੂ ਜਦ ਹੋਣਾ ਜਿਹੜੇ ਹੈਗੇ ਕਿਸਾ ਤਾਰੀ ਕੇਸ ਰੱਖੇ ਨੇ ਪੱਕਾ ਉਹਨਾਂ ਨੂੰ ਕੀ ਦਿੰਦੇ ਹੋ ਤੁਸੀਂ ਡੱਬੇ ਖਾਲੀ ਪਏ ਨੇ ਸਾਰੇ ਲੈਵਲ ਲੱਗੇ ਹੋਏ ਨੇ ਵਿੱਚ ਪਾਓ ਕੁਝ ਵਿੱਚ ਕੀ ਪਾਉਣਾ ਹੁਣ ਇਹਨਾਂ ਦੇ ਵਿੱਚ ਕੀ ਪਾਉਣਾ ਕੁਝ ਵੀ ਨਹੀਂ ਨਾ ਉਹਨਾਂ ਦੇ ਵਿੱਚ ਕੁਝ ਨਾ ਇਹਨਾਂ ਕੋਈ ਜੇ ਕਿਸੇ 'ਚ ਹੋਰ ਕੁਝ ਪੈ ਗਿਆ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਮਿਸ਼ਨਰੀ ਵਾਲਿਆਂ ਨੂੰ ਕੌਣ ਪੁੱਛੂ ਇਹਨਾਂ ਨੂੰ ਡੋਨੇਸ਼ਨ ਕਾਰਡ ਦੋ ਇਹਨਾਂ ਦੀਆਂ ਡੋਨੇਸ਼ਨ ਬੰਦ ਹੋ ਜਾਣਗੀਆਂ ਇਹਨਾਂ ਦੀ ਚੌਧਰ ਕਿੱਥੇ ਹੋਊ ਜੇ ਜਰਾ ਕਹਾਂ ਤੁਰਪੀ ਸੰਗਤ ਦੇ ਤੋਂ ਮੰਨਣ ਵਾਲੇ ਪਾਸੇ ਸਾਰੇ ਖਤਮ ਨੇ ਜਿੱਦਣ ਸੰਗਤ ਮੰਨਣ ਵਾਲੇ ਪਾਸੇ ਤੁਰਪੀ ਇਹ ਸਾਰੇ ਹੀ ਖਤਮ ਨੇ ਥੱਲੇ ਇੱਕ ਸਟੈਪ ਸੰਗਤ ਨੇ ਲੈ ਲਿਆ ਨਾ ਜਿੱਦਣ ਇੱਕ ਸਟੈਪ ਮੰਨਣ ਵਾਲਾ ਇਹ ਸਾਰੇ ਹੀ ਥੱਲੇ ਰਹਿ ਜਾਣਗੇ ਬਸ ਗੁਰੂ ਦੀ ਇੱਕ ਗੱਲ ਮੰਨ ਲਈ ਨਾ ਇੱਕ ਗੱਲ ਦਾ ਪ੍ਰਚਾਰ ਹੋ ਗਿਆ ਮੰਨੇ ਕੀ ਗੱਤ ਕਹੀ ਨਾ ਜਾਏ ਜਿੱਦਣ ਮੰਨਣ ਵਾਲੇ ਪਾਸੇ ਸੰਗਤ ਹੋ ਗਈ ਇਹਨਾਂ ਦਾ ਕੱਖ ਨਹੀਂ ਰਹਿਣਾ ਜਿੰਨੇ ਨੇ ਇਹਨਾਂ ਨੇ ਨਹੀਂ ਮੰਨਣਾ ਬਾਕੀ ਸੰਗਤ ਮੰਨ ਲੂ ਲੋੜ ਹੈ ਇੱਕ ਸਟੈਪ ਅੱਗੇ ਧਰਨ ਦੀ ਮੰਨਣ ਵਾਲੇ ਪਾਸੇ ਇਹ ਸਭ ਖਤਮ ਨੇ ਬਾਕੀ ਖਤਮ ਸਭ ਕੋਈ ਲੀਡਰ ਨਹੀਂ ਰਹਿ ਸਕਦਾ ਨਾ ਇਹਨਾਂ ਨੇ ਖੁਦ ਨਹੀਂ ਕਿਸੇ ਨੂੰ ਪੁੱਛਣਾ ਸੰਗਤ ਨੇ ਕਿਸੇ ਨੂੰ ਇਹ ਪਿੱਛੇ ਰਹਿ ਜਾਣਾ ਨੇ ਤੁਸੀਂ ਅੱਗੇ ਨਿਕਲ ਜਾਣਾ ਸਾਰਿਆਂ ਨੇ ਸੰਗ ਤਰਦੇ ਨੇ ਹੋਵੇ ਵਿਛੜੇ ਜਣ ਵਿਛੜਾ ਨਹੀਂ ਕੋਣ ਕੋਈ ਹੁੰਦਾ ਇਹਨਾਂ ਨੇ ਬੋਲਤੀ ਬੰਦ ਹੋ ਜੂ ਸਾਰਿਆਂ ਦੀ ਬੋਲਤੀ ਸਭ ਦੀ ਬੋਲਤੀ ਬੰਦ ਹਾਂਜੀ ਨਾਮ ਔਫਦ ਜੇ ਹਿਰਦੇ ਹਿਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ ਜਿਹਨੂੰ ਜਿੱਦਣ ਮੰਨ ਲਿਆ ਨਾ ਹਿਰਦੇ ਵਿੱਚ ਅਸੀਂ ਅੰਦਰੋਂ ਵੀ ਨਾਮ ਸਾਡਾ ਹਿਤਕਾਰੀ ਹੈ ਮੰਨਣ ਜੇ ਸਾਡਾ ਸਭ ਤੋਂ ਜ਼ਿਆਦਾ ਹਿੱਤ ਹੈ ਨਾਮ ਹਿਤਕਾਰੀ ਦਾ ਮਤਲਬ ਹੈ ਗੁਰੂ ਦੀ ਗੱਲ ਨੂੰ ਮੰਨਣ ਜੇ ਸਾਡਾ ਸਭ ਤੋਂ ਲਾਭ ਹੈ ਹਿੱਤ ਹੈ ਉਦੋਂ ਸੁਪਨੇ 'ਚ ਵੀ ਇਹ ਜਿਹੜੇ ਰੋਗ ਨੇ ਤੁਹਾਡੇ ਨੇੜੇ ਨਹੀਂ ਆਉਣਗੇ ਲੋਭ ਸੁਪਨੇ 'ਚ ਵੀ ਨੇੜੇ ਨਹੀਂ ਆਊਗਾ ਮੋਹ ਸੁਪਨੇ 'ਚ ਵੀ ਨੇੜੇ ਨਹੀਂ ਆਊਗਾ ਜਿੰਨੇ ਰੋਗ ਨੇ ਸੁਪਨੇ 'ਚ ਵੀ ਆਉਣੇ ਜਾਗਦੇ ਨੂੰ ਰੱਖੀ ਆਉਣੇ ਨੇ ਇਹਨਾਂ ਦਾ ਸੁਪਨਾ ਵੀ ਨਹੀਂ ਆਉਣਾ ਕਿੱਡੀ ਗੱਲ ਲਿਖੀ ਹੋਈ ਹੈ ਕਿੰਨੀ ਔਖੀ ਹੈ ਕਿੰਨੀ ਇੰਨੀ ਸੌਖੇ ਤਰੀਕੇ ਨਾਲ ਤੁਹਾਨੂੰ ਇਲਾਜ ਦੱਸਦਾ ਕਿ ਇਹ ਨਹੀਂ ਕਰ ਸਕਦੇ ਫਿਰ ਤੁਸੀਂ ਕਰਨਾ ਹੀ ਨਹੀਂ ਫਿਰ ਕਰਨਾ ਨਹੀਂ ਚਾਹੁੰਦੇ ਹਾਂਜੀ ਹਰ ਔਖਲ ਸਭ ਘੱਟ ਹੈ ਭਾਈ ਗੁਰ ਪੂਰੇ ਬਿਨ ਵਿਧੀ ਨਾ ਇੱਕ ਗੱਲ ਹੋਰ ਹੈ ਜੇ ਤੁਸੀਂ ਕਹੋ ਦਵਾਈ ਮਿਲੂ ਕਿੱਥੋਂ ਇਹ ਸਾਰਿਆਂ ਦੇ ਅੰਦਰ ਹੈ ਹਰ ਔਖਲ ਇਹ ਪਾ ਕੇ ਭੇਜਿਆ ਹੋਇਆ ਹੈ ਐ ਨਹੀਂ ਆ ਵੀ ਕਿਸੇ ਕੋਲ ਮਿਲਦਾ ਇਹ ਨਾਮ ਸਰਸੇ ਵਾਲਾ ਕੋਲ ਮਿਲਦਾ ਹੈ ਇਹ ਨਾਮ ਰਾਧਾ ਸਵਾਮੀਆ ਕੋਲ ਮਿਲਦਾ ਹੈ ਇਹ ਤਾਂ ਸਾਰਿਆਂ ਦੇ ਅੰਦਰ ਹੈ ਉਦੋਂ ਬਾਅਦ ਨੂੰ ਦੰਦਾ ਹੀ ਨਾ ਇਹ ਸਭ ਦੇ ਅੰਦਰ ਪਾ ਕੇ ਭੇਜਿਆ ਪਹਿਲਾਂ ਨਾਨਕ ਅੰਮ੍ਰਿਤ ਪ੍ਰਭ ਦਾ ਨਾਮ ਜਿਹੀ ਮੈਂ ਇਸ ਕਾ ਉਹ ਜਿਹੜਾ ਕੂੜੇ ਦਾ ਢੇਰ ਦੇ ਥੱਲੇ ਹੈ ਪਹਿਲੇ ਨੂੰ ਸਾਫ਼ ਕਰੋ ਥੱਲੇ ਨਿਕਲੇ ਹੁਣ ਉਹ ਪਾਣੀ ਧਰਤੀ ਦੇ ਥੱਲੇ ਉੱਪਰ ਤੁਸੀਂ ਢੇਰ ਗੰਦਗੀ ਦਾ ਲਾਇਆ ਹੈ ਉਹ ਉੱਤੋਂ ਢੇਰ ਚੱਕੋ ਥੱਲੇ ਬੋਰ ਕਰੋ ਥੱਲੇ ਦੇ ਅੰਮ੍ਰਿਤ ਜਲ ਨਿਕਲਦਾ ਨਿਕਲੂਗਾ ਮੈਨੂੰ ਸਾਰਿਆਂ ਦੇ ਹੈਗਾ ਅੰਦਰ ਪ੍ਰਾਪਤ ਕਰਨਾ ਪਊਗਾ ਇਲਮ ਨੇ ਉਹ ਜੋ ਗਾਲੀ ਦੇ ਢੇਰ ਜੋ ਇਲਮ ਨੇ ਲੋੜਾ ਮਰਦੀ ਉਹ ਅੰਮ੍ਰਿਤ ਨਾਲ ਜਿਉਂਦਾ ਜੰਮਣ ਵਾਲਾ ਕੱਟਿਆ ਜਾਣਾ ਉਹ ਅੰਮ੍ਰਿਤ ਨਾਲ ਸਾਰੇ ਨੂੰ ਕੱਟੇ ਜਾਣਾ ਉੱਤੇ ਗੰਦਗੀ ਦਾ ਢੇਰ ਲਾਈ ਬੈਠੇ ਮਰਦੇ ਹੋ ਪਿਆਸੇ ਕਦੇ ਪਿਆਸੇ ਮਰਦੇ ਪਿਆਸੇ ਤਾਂ ਮਰਨਾ ਹੀ ਹੈ ਉਹਦੇ ਅੱਗੇ ਤਾਂ ਗੰਦਗੀ ਢੇਰ ਲਾਇਆ ਉੱਤੇ ਜਿੱਥੋਂ ਅੰਮ੍ਰਿਤ ਮਿਲਣਾ ਉੱਥੇ ਤਾਂ ਗੰਦਗੀ ਦਾ ਢੇਰ ਲਾਇਆ ਹੈ ਦੇਹ ਵਿੱਚ ਇਸ ਦਾ ਵਿਸਰਾਮ ਸਾਰਿਆਂ ਦੇ ਅੰਦਰ ਸਾਰਿਆਂ ਦੇ ਘਰ ਬਣੇ ਨੇ ਜਿਵੇਂ ਚਾਹੇ ਥੋੜੀ ਹੈ ਚਾਹੇ ਜ਼ਿਆਦਾ ਨਾਲ ਰੇਖ ਦੇ ਘਰ ਲੱਗ ਸਕਦਾ ਨਾ ਸਮਰਸੀਬਲ ਤਾਂ ਹਰੇਕ ਦੇ ਘਰ ਲੱਗ ਸਕਦਾ ਨਾ ਸਮਰਸੀਬਲ ਨੂੰ ਕਿੰਨੀ ਜਗ੍ਹਾ ਚਾਹੀਦੀ ਹੈ ਇਹ ਤੋਂ ਛੋਟਾ ਤਾਂ ਘਰ ਹੁੰਦਾ ਹੀ ਨਹੀਂ ਕਿਸੇ ਦਾ ਸਮਰਸੀਬਲ ਲੱਗਣ ਤੋਂ ਵੀ ਛੋਟਾ ਹੋਊਗਾ ਘਰ ਦਾ ਬੜਾ ਹੀ ਹੋਊ ਸਾਰਿਆਂ ਦੇ ਅੰਦਰ ਹੈ ਹਰ ਔਖਦ ਸਭ ਘਟ ਹੈ ਭਾਈ ਸਭ ਘਟ ਹੈ ਭਾਈ ਐ ਨਾ ਕਿਉਂ ਸਾਨੂੰ ਮਿਲੂ ਕਿਥੋਂ ਮਹਿੰਗਾ ਬੜੂ ਕੌਣ ਦਊ ਸਾਰਿਆਂ ਦੇ ਅੰਦਰ ਵਿਧੀ ਦਸੀਏ ਕਰਨ ਗੁਰ ਪੂਰੇ ਬਿਨ ਵਿਧੀ ਨਾ ਬਣਾਈ ਬਸ ਗੱਲ ਵਿਧੀ ਦੀ ਹੈ ਵਿਧੀ ਦਾ ਨਹੀਂ ਪਤਾ ਜੇ ਵਿਧੀ ਦੱਸ ਦਿੰਦੇ ਜੇ ਇਹਦੀ ਵਿਆਖਿਆ ਕਰਦੇ ਤਾਂ ਰਾਧਾ ਸੁਆਮੀਆਂ ਦੇ ਕੌਣ ਜਾਂਦਾ ਨਾਮ ਲੈਣ ਕੌਣ ਜਾਵੇ ਜੇ ਅਗਲ ਦੱਸਣ ਚੋਰ ਨੇ ਸਾਰੇ ਚੋਰ ਕਹਿੰਦੇ ਆਜੋ ਨਾਮ ਲੈ ਲਓ ਆ ਗੁਰਬਾਣੀ ਕੀ ਕਹਦੀ ਹੈ ਦੇਖੋ ਗੁਰਬਾਣੀ ਦੀ ਵਿਆਖਿਆ ਕਰਦੇ ਨੇ ਗੁਰਬਾਣੀ ਨਾਲ ਜੋੜਦੇ ਨੇ ਗੁਰਬਾਣੀ ਨੂੰ ਲੁਕਾਉਂਦੇ ਨੇ ਗੁਰਬਾਣੀ ਦੇ ਸੱਚ ਨੂੰ ਲੁਕਾਉਂਦੇ ਨੇ ਬੇਈਮਾਨ ਬੇਈਮਾਨ ਨਹੀਂ ਫਿਰ ਕੀ ਨੇ ਠੱਗਣੀ ਦਾ ਕੀ ਨੇ ਆ ਇਹਨਾਂ ਲਿਖਿਆ ਹੈ ਫਿਰ ਉਹ ਗੁਰੂ ਕਾਹਦੇ ਨੇ ਜਾਂ ਤਾਂ ਬੇਈਮਾਨ ਨੇ ਜਾਂ ਬੇਵਕੂਫ ਨੇ ਬਾਣੀ ਦਾ ਬੜੀ ਨਹੀਂ ਜਬੜੀਆਂ ਮਾਰੀ ਜਾਂਦੇ ਨੇ ਹਰ ਔਖਦ ਸਭ ਘਟ ਹੈ ਭਾਈ ਗੁਰਪੂਰੇ ਬਿਨ ਵਿਧੀ ਭਾਈ ਭਾਈ ਬਰਾਬਰ ਦਾ ਦੇਖੋ ਸਾਰਿਆਂ ਨੂੰ ਬਰਾਬਰੀ ਦਿੱਤੀ ਹੈ ਚਾਹੇ ਪੂੜੇ ਦਾ ਵੀ ਡਰ ਲੱਗਿਆ ਉਹਦੇ ਜਿਹਨੂੰ ਸਮਝਾਇਆ ਉਹਨੂੰ ਭਾਈ ਕਹਿ ਕੇ ਸਮਝਾਇਆ ਤਾਂ ਕਿ ਉਹ ਐ ਨਾ ਕਹੇ ਤੂੰ ਵੀ ਮੇਰੇ ਵਰਗਾ ਹੀ ਹੈ ਭਾਈ ਦਾ ਮਤਲਬ ਬਰਾਬਰ ਦਾ ਮੇਰੀ ਬਰਾਬਰ ਦੀ ਵਾਹ ਤੂੰ ਤੂੰ ਮੂਰਖ ਹੈ ਤੇਰੇ ਘਰ ਵੀ ਹੈ ਮੇਰੇ ਘਰ ਵੀ ਹੈ ਬਰਾਬਰ ਹੋਇਆ ਜਿਹੜੀ ਚੀਜ਼ ਤੇਰੇ ਕੋਲ ਹੈ ਤੂੰ ਵਰਤਦਾ ਨਹੀਂ ਉਹਨੂੰ ਪਿੰਦਾ ਨਹੀਂ ਇਹ ਠੀਕ ਹੈ ਤੈਨੂੰ ਅਕਲ ਘੱਟ ਹੈ ਕਿਸੇ ਨੇ ਬੇਅਕਲੀ ਬੇਅਕਲ ਬਣਾਤਾ ਕਿਸੇ ਦੀ ਸਿੱਖਿਆ ਉੱਡ ਲੈ ਲਈ ਉਹ ਤੈਨੂੰ ਦੱਸ ਦਿੰਦੇ ਆ ਜੀ ਤਾਂ ਆਪਣੇ ਅੰਦਰੋਂ ਹੀ ਪ੍ਰਾਪਤ ਕਰਨੀ ਮੇਰੇ ਤੋਂ ਕੁਝ ਨਹੀਂ ਲੈਣਾ ਜੇ ਮੇਰੇ ਅੰਦਰ ਵੀ ਹੋਈ ਹੈ ਤੇਰੇ ਅੰਦਰ ਵੀ ਹੋਈ ਹੈ ਮੇਰੇ ਨਾਲ ਘੜੀਆ ਤੂੰ ਕਿਉਂ ਹੈ ਜਿਹੜੇ ਗੁਰੂ ਬਣਦੇ ਨੇ ਉਹ ਚੇਲੇ ਬਣਦੇ ਨੇ ਕਾਤੇ ਬਣਾਉਂਦੇ ਨੇ ਕਿਹੜੀ ਗੱਲ ਦੇ ਬਣਾਉਂਦੇ ਨੇ ਕੋਲੋਂ ਕੀ ਦਿੰਦੇ ਨੇ ਉਹਨਾਂ ਕੋਲ ਹੈ ਕੀ ਜਿਹੜਾ ਦਿੰਦੇ ਨੇ ਜਿਹੜੇ ਗੁਰੂ ਬਣਦੇ ਨੇ ਅਸਲ 'ਚ ਠੱਗ ਰਹੇ ਉਹਨਾਂ ਕੋਲ ਹੈ ਉਹ ਕੁਝ ਨਹੀਂ ਇਸ ਕਰਕੇ ਨਾਨਕ ਨਹੀਂ ਗੁਰੂ ਬਣਿਆ ਉਹ ਤਾਂ ਭਾਈ ਨੇ ਛਾਣੇ ਕਹਿੰਦੇ ਨੇ ਵੀ ਜਿਹੜਾ ਆਪਣਾ ਬੱਚਾ ਵੀ ਹੋਵੇ ਨਾ ਪੁੱਤ ਵੀ ਹੋਵੇ ਜਦੋਂ ਜੁੱਤੀ ਬਰਾਬਰ ਹੋਵੇ ਉਹਨੂੰ ਵੀ ਭਾਈ ਕਹੀਦਾ ਭਾਈ ਬਰਾਬਰ ਹੀ ਹੁੰਦਾ ਬਰਾਬਰ ਦਾ ਹੀ ਹੁੰਦਾ ਉਹ ਉਹਨੂੰ ਫਿਰ ਬਹੁਤਾ ਬੇਟਾ ਬੇਟਾ ਨਾ ਕਹੇ ਭਾਈ ਨਾਲ ਸੰਬੋਧਨ ਕਰੇ ਭਾਈ ਆ ਕੰਮ ਐ ਕਰ ਜੇ ਖੇਲ ਖੇਡ ਨਹੀਂ ਕਰਨਾ ਚਾਹੀਦਾ ਫਿਰ ਉਹਨੂੰ ਬਰਾਬਰ ਦਾ ਮੰਨ ਕੇ ਗੱਲ ਕਰੇ ਬਸ ਜਿਹੜਾ ਬਰਾਬਰ ਦਾ ਨਹੀਂ ਮੰਨਦਾ ਉਹ ਕੜੇ ਪੈ ਜਾਂਦਾ ਆਪਣੇ ਮਨ ਨੂੰ ਨਹੀਂ ਸਮਝਾਉਂਦੇ ਅਸੀਂ ਦੂਏ ਨੂੰ ਸਮਝਾਉਂਦੇ ਆਪਣੇ ਨੂੰ ਵੀ ਸਮਝਾਓ ਉਹਦਾ ਵੀ ਹੱਕ ਹੋ ਗਿਆ ਨਾ ਕੁਛ ਕਈ ਗੱਲਾਂ ਜਦ ਉਹ ਤਾਂ ਅੰਦਾਜ਼ੇ ਨੇ ਕਈ ਗੱਲਾਂ ਚ ਅਸੀਂ ਵੀ ਗਲਤ ਹੋ ਸਕਦੇ ਹਾਂ ਕਈ ਗੱਲਾਂ ਵੀ ਹੋ ਸਕਦਾ ਗਲਤੀ ਉਦੋਂ ਵੀ ਹੋ ਸਕਦੀ ਹੈ ਗਲਤੀ ਸਾਤੋਂ ਵੀ ਹੋ ਸਕਦੀ ਹੈ ਵਿੱਚ ਸਾਤੋਂ ਵੀ ਗਲਤੀ ਹੋ ਸਕਦੀ ਹੈ ਉਦੋਂ ਵੀ ਗਲਤੀ ਹੋ ਸਕਦੀ ਹੈ ਤੋ ਗੁਰਬਾਣੀ ਤਾਂ ਮੰਨਦੀ ਨਹੀਂ ਕੋਈ ਕਿਸੇ ਦਾ ਬਾਪ ਹੈ ਪਹਿਲੀ ਗੱਲ ਇਹ ਕੋਈ ਕਿਸੇ ਦਾ ਪੁੱਤ ਤਾਂ ਮੰਨਦੀ ਨਹੀਂ ਉਹ ਤਾਂ ਅਸੀਂ ਆਪਣੀਆਂ ਮੰਨਦੇ ਹਾਂ ਨਾ ਗੱਲ ਇਸ ਕਰਕੇ ਜਿਹਨੂੰ ਸਿੱਖਿਆ ਵੀ ਦੇਈਦੀ ਹੈ ਸਿੱਖਿਆ ਦੇ ਤੌਰ ਤੇ ਵੀ ਉਹ ਭਾਈ ਵੀ ਇਹ ਸਿੱਖਿਆ ਬਰਾਬਰ ਦਾ ਮੰਨ ਕੇ ਚੱਲੀ ਕੱਲ ਨੂੰ ਜੇ ਬਰਾਬਰ ਦਾ ਹੋਵੇ ਫਿਰ ਉਹਨੂੰ ਕੀ ਕਹਿੰਦੇ ਫਿਰ ਕੀ ਇਹ ਬਦਲੂ ਲੈਣਾ ਬਰਾਬਰ ਹੋ ਗਿਆ ਨਾਲ ਕਦੇ ਫਿਰ ਬਦਲ ਲੈ ਫਿਰ ਭਾਈ ਕਹਿੰਦੇ ਪਹਿਲਾਂ ਦੇ ਭਾਈ ਕਹਿੰਦੇ ਹਾਂ ਇਹਦਾ ਮਤਲਬ ਹੈ ਜੇ ਪਹਿਲਾਂ ਗਲਤੀ ਕੀਤੀ ਤਾਂ ਲੈ ਨਾ ਅਸੀਂ ਕਿਉਂ ਗਲਤੀ ਕਰੀ ਜੋ ਪਹਿਲ ਦਰਸਾਲ ਨੂੰ ਗੱਲ ਬਦਲਨੀ ਅੱਜ ਕਹੋ ਹੀ ਨਾ ਹੁਣ ਜਿਹੜੀ ਜਵਾਨ ਦਰਸਾਲ ਨੂੰ ਜਾ ਕੇ ਬਦਲਨੀ ਆ ਅੱਜ ਕਿਉਂ ਗਈ ਹੈ ਨੂੰ ਸ਼ੁਰੂ ਕਾਦੇ ਕਰੀਏ ਹੱਥ ਕਿਉਂ ਪਾਈਏ ਉਹ ਜੋ ਫੇਰ ਨਿਕਲ ਜੂ ਉਹ ਗੁਰੂ ਗੁਰੂ ਸਾਡੇ ਮੂੰਹ ਚੜਿਆ ਹੋਇਆ ਹਾਲਾਂਕਿ ਅਸੀਂ ਕਹਿੰਦੇ ਵੀ ਨਾ ਨੂੰ ਗੁਰੂ ਨਹੀਂ ਫੇਰ ਵੀ ਕਹਿੰਦੇ ਨੇ ਗੁਰੂ ਨਾਲ ਗੁਰੂਆਂ ਨੇ ਕੀਤਾ ਮੂੰਹ ਚੜਿਆ ਹੋਇਆ ਉਹ ਸੰਸਾਰੀ ਬੋਲੀ ਦਾ ਨਾਮ ਗੁਰੂ ਹੈ ਹੁਣ ਬਾਹਮਣ ਗੁਰੂ ਹੈ ਜਗਤ ਦਾ ਗੁਰਬਾਣੀ 'ਚ ਲਿਖਿਆ ਹੈ ਕਿ ਗੁਰੂ ਉਹ ਹੈ ਨਹੀਂ ਗੁਰੂ ਨਹੀਂ ਹੈ ਭਗਤਾਂ ਦਾ ਗੁਰਨਾ ਹੈ ਭਗਤਾਂ ਦੇ ਗੁਰੂ ਨਹੀਂ ਮੰਨਿਆ ਸੰਸਾਰੀ ਬੋਲੀ ਦੇ ਲਫ਼ਜ਼ ਵੀ ਬਣੇ ਨੇ ਉਤਾ ਮਾਤਾ ਮਾਤਾ ਕੀ ਅਸੀਸ ਸੰਸਾਰੀ ਬੋਲੀ ਜੇ ਬੋਲਣਾ ਸਾਨੂੰ ਸੰਸਾਰੀ ਗੁਰਬਾਣੀ ਦਾ ਜਿਹੜਾ ਗੁਰੂ ਹੈ ਉਹ ਨਾਨਕ ਨਹੀਂ ਹੈ ਸੰਸਾਰੀ ਬੋਲੀ ਦਾ ਗੁਰੂ ਇੱਥੇ ਤਾਂ ਟੀਚਰ ਨੂੰ ਵੀ ਗੁਰੂ ਕਹਿੰਦੇ ਨੇ ਜਿਹੜਾ ਸਟੂਡੈਂਟ ਨੂੰ ਪੜਾਉਂਦਾ ਇਹ ਜਿਹਾ ਹੈ ਲੋ ਇਹ ਜਿਹਾ ਗੁਰੂ ਹੈਗਾ ਜਿਵੇਂ ਟੀਚਰ ਨੂੰ ਪੜਾਉਣ ਵਾਲਾ ਗੁਰੂ ਆ ਜਿਹਾ ਹੈਗਾ ਪਰ ਨਾਨਕ ਉਹ ਜਿਹਾ ਵੀ ਨਹੀਂ ਬਣਦਾ ਨਾਨਕ ਸਟੂਡੈਂਟ ਨੂੰ ਭਾਈ ਕਹਿੰਦਾ ਗੱਲ ਇਹ ਅਸੀਂ ਚਾਹੇ ਮੰਨ ਲਈਏ ਉਹ ਨਹੀਂ ਇਹ ਜਿਹਾ ਵੀ ਬਣਦਾ ਉਹ ਇਹ ਜਾਂ ਨਹੀਂ ਬਣਦਾ ਜਿਹੜਾ ਜਿਹਾ ਅਸੀਂ ਬਣਾਉਣਾ ਚਾਹੁੰਦੇ ਆ ਉਹ ਸਟੂਡੈਂਟ ਨੂੰ ਵੀ ਆਪਣਾ ਭਾਈ ਕਹਿੰਦਾ ਗੱਲ ਇਹ ਸੀ ਕਹਿੰਦੀ ਹੈ ਬਸ ਅਸੀਂ ਕਹਿੰਦੇ ਚਲੋ ਕਹਿ ਦਿੰਦੇ ਆ ਕੋਈ ਨਹੀਂ ਮੰਨਣਾ ਹੋਰ ਗੱਲ ਹੈ ਅੰਦਰੋਂ ਸਮਝਣਾ ਹੋਰ ਗੱਲ ਜਿਹੜੀ ਅਸੀਂ ਇਹ ਗੱਲ ਸਮਝਦੇ ਹਾਂ ਕਿ ਜਦੋਂ ਅਸੀਂ ਗੁਰੂ ਕਹਿੰਦੇ ਕਿਹੜੀ ਸੈਂਸ ਵਿੱਚ ਕਹਿੰਦੇ ਜੇ ਨਹੀਂ ਕਹਿੰਦੇ ਉਹ ਕਿਹੜੀ ਸੈਂਸ ਗੁਰੂ ਉਹ ਹੁੰਦਾ ਜਿਹਨੂੰ ਮੂੰਹ ਦੇਖ ਕੇ ਹੀ ਜਿਹਦੇ ਦਰਸ਼ਨ ਨਾਲੇ ਹੀ ਸਾਰੇ ਵਿਕਾਰ ਦੂਰ ਹੋ ਜਾਂਦੇ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਚ ਜਿਹਦੇ ਕੇਵਲ ਦਰਸ਼ਨ ਕਰਨ ਨਾਲ ਜਨਮ ਮਰਨ ਦਾ ਦੁੱਖ ਚਲਿਆ ਜਾਵੇ ਉਹਨੂੰ ਬੋਲਣਾ ਨਾ ਪਵੇ ਕੁਛ ਉਪਦੇਸ਼ ਨਾ ਕਰਨਾ ਪਵੇ ਕੁਛ ਇੱਕ ਗੱਲ ਨਾ ਕੋਹੇ ਜਾ ਗੁਰੂ ਨਾਨਕ ਨਹੀਂ ਹੈ ਨਹੀਂ ਤਾਂ ਜਿੰਨੀ ਦੁਨੀਆ ਨੇ ਨਾਲ ਨੂੰ ਦੇਖਦਾ ਸਭ ਜਨਮ ਮਨ ਸਭ ਦਾ ਰਹਿਤ ਹੋ ਜਾਂਦਾ ਹੋ ਜਾਂਦਾ ਨਾ ਹੋ ਜਾਂਦਾ ਪਰ ਉਹ ਗੁਰੂ ਨਹੀਂ ਹੈ ਉਹ ਗੁਰੂ ਪਰਮੇਸ਼ਰ ਹੀ ਹੈ ਉਹ ਗੁਰੂ ਨੂੰ ਨਾਨਕ ਬਾਣੀ ਗੁਰੂ ਬੋਲਿਆ ਜਿਹਦੇ ਵੈਜ ਦਰਸ਼ਨ ਵਾਲੇ ਗੁਰਬਾਣੀ ਉਹ ਦਰਸ਼ਨ ਤੱਕ ਲੈ ਕੇ ਜਾਂਦੀ ਹੈ ਉਹਦਾ ਦਰਸ਼ਨ ਗੁਰੂ ਦਾ ਅੱਖਾਂ ਤੋਂ ਬਿਨਾ ਹੋਣਾ ਅੱਖਾਂ ਬਾਝੋਂ ਵੇਖਣਾ ਉਹਦੀ ਗੱਲ ਜਿਹੜੀ ਸੁਣਿਆ ਮੈਨੂੰ ਕਰਨੀ ਸੁਣਨਾ ਜਾ ਉਹਨੇ ਬੋਲਣਾ ਨਾ ਤਾਂ ਆਇਆ ਕਰਨਾ ਦੀ ਲੋੜ ਨਹੀਂ ਪਈ ਨਾਨਕ ਨੇ ਜੋ ਬੋਲਿਆ ਕਰਨਾ ਨਾ ਸੁਣਿਆ ਲੋਕਾਂ ਨੇ ਫਿਰ ਉਹਨਾਂ ਨੇ ਅੱਖਰਾਂ ਨਾਲ ਲਿਖ ਦਿੱਤਾ ਹੁਣ ਜਦ ਅਸੀਂ ਉਹ ਅੱਖਰ ਪੜ੍ਹਦੇ ਆ ਫਿਰ ਇਹਨਾਂ ਕੰਨਾਂ ਨਾਲ ਸੁਣਦੇ ਆ ਤੇ ਨਾਨਕ ਫਿਰ ਗੁਰੂ ਕੋ ਹੋ ਗਿਆ ਇਹ ਦੋਹਾਂ 'ਚ ਫਰਕ ਹੈ ਭਾਵੇਂ ਉਸੇ ਗੁਰੂ ਜਲੀਨ ਹੈ ਨਾਨਕ ਭਾਵੇਂ ਉਸੇ ਸਮੁੰਦਰ ਦੇ ਵਿੱਚ ਲੀਨ ਹੈ ਗੰਗਾ ਪਰ ਸਮੁੰਦਰ ਵਿੱਚ ਜਾ ਕੇ ਗੰਗਾ ਫਿਰ ਗੰਗਾ ਨਹੀਂ ਰਹਿੰਦੀ ਸਮੁੰਦਰ ਦੇ ਵਿੱਚ ਸਮੁੰਦਰ ਦਾ ਨਾ ਗੰਗਾ ਨਹੀਂ ਹੋ ਸਕਦਾ ਸਮੁੰਦਰ ਦਾ ਅਨੇਕ ਹੀ ਦਰਿਆ ਦੁਨੀਆ ਭਰ ਦੇ ਸਮੁੰਦਰ ਜੇ ਅਸੀਂ ਸਾਰਾ ਨਾਮ ਰੱਖਣ ਲਈ ਅੱਡੋ ਅੱਡ ਇਹਦਾ ਨਾਮ ਬਹੁਤ ਹੋ ਜਾਣਗੇ ਸਮੁੰਦਰ ਦੇ ਗੰਗਾ ਛੋਟੀ ਚੀਜ਼ ਹੈ ਸਮੁੰਦਰ ਨੂੰ ਛੋਟਾ ਕਰਕੇ ਨਹੀਂ ਅਸੀਂ ਦੇਖ ਸਕਦੇ ਜੇ ਗੰਗਾ ਨੂੰ ਸਮੁੰਦਰ 'ਚ ਲੀਨ ਕਰਦੇ ਆ ਗੰਗਾ ਵੱਡੀ ਹੋ ਜਾਂਦੀ ਗੰਗਾ ਮਿਲਣ ਮਿਲੀ ਜਾਂ ਜਾ ਕੇ ਸਮੁੰਦਰ ਵੜ ਜੇ ਵਧਿਆ ਹੀ ਘਟਿਆ ਤਾਂ ਹੈ ਗੰਗਾ ਨੇ ਸਮੁੰਦਰ ਨੂੰ ਪੀ ਲਿਆ ਕਹਾਂ ਜਾਂ ਗੰਗਾ ਰਹਿ ਗਈ ਨਾਨਕ ਨੇ ਪਰਮੇਸ਼ਰ ਨੂੰ ਪੀ ਲਿਆ ਵੀ ਨਾਨਕ ਰਹੇਗਾ ਪਰਮੇਸ਼ਰ ਗਿਆ ਹੈ ਮੂਰਖਾਂ ਦੀ ਗੱਲ ਹੈ ਵਿਚਾਰਨ ਤੋਂ ਸਖਣੇ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਤੇ ਉਹਨਾਂ ਦੀ ਬੁੱਧੀ ਹੈ ਉਹਨਾਂ ਕੋਲ ਬੁੱਧੀ ਹੁੰਦੀ ਹੋਣੀ ਵਿਚਾਰਿਆਂ ਕੋ ਉਹਨਾਂ ਨੇ ਬੁੱਧੀ ਤੇ ਲੈਣਾ ਵੀ ਕੀ ਹੈ ਉਹਨਾਂ ਨੇ ਬੁੱਧੀ ਤੇ ਕੀ ਲੈਣਾ ਬੁੱਧੀ ਦਾ ਵਿਸ਼ਾ ਨਹੀਂ ਉਹਨਾਂ ਦਾ ਉਹਦਾ ਸਿਰ ਮਾਰੀ ਜਾਂਦੇ ਨੇ ਉਹ ਜਿਵੇਂ ਕੱਲ ਖਜੂਰਾ ਪੈ ਜਾਂਦਾ ਕੰਨ ਚ ਕਹਿੰਦੇ ਤਾਂ ਹੈ ਸੀਸ ਜਾ ਕੇ ਕਾਨ ਵਿੱਚ ਖਜੂਰਾ ਤਸ ਰੂ ਰੂ ਰੂ ਰੋ ਰੋ ਦੂ ਦੂ ਦੂ ਦੂ ਦੂ ਦੂ ਮੈਂ ਕਰਦਾ ਹੁੰਦਾ ਸੀ ਦੇਖਿਆ ਟੈਲੀਵਿਜ਼ਨ ਤੇ ਉਹ ਅਗਲ ਦੀ ਗੱਲ ਹੈ ਕੋਈ ਪਾਗਲ ਲੋਕ ਮਜ਼ਾਕ ਕਰਦੇ ਨੇ ਸੁਣਨ ਵਾਲੇ ਮਜ਼ਾਕ ਕਰਦੇ ਨੇ ਉਹਨਾਂ ਨੂੰ ਮਜ਼ਾਕ ਦੇ ਮਜ਼ਾਕ ਦੇ ਪਾਤਰ ਬਣਦੇ ਹਾਂ ਗੁਰ ਪੂਰੇ ਸੰਜਮ ਕਰ ਦਿਆ ਨਾਨਕ ਤੋ ਫਿਰ ਦੁੱਖ ਨਾ ਥੀਆ ਗੁਰ ਪੂਰੇ ਸੰਜਮ ਕਰ ਦਿਆ ਉਹ ਖਜ਼ਾਨੇ ਦੇ ਉੱਤੇ ਜਿਹੜਾ ਹੈ ਤੁਹਾਡੇ ਅੰਦਰ ਉੱਤੇ ਬੈਠਾ ਕੌਣ ਹੈ ਅੰਦਰ ਆਰਾਮ ਪਰ ਉਹਦੀ ਰਾਖੀ ਕੌਣ ਬੈਠਾ ਹੈ ਸੁਣਨਾ ਨਹੀਂ ਪਿਆ ਹੈਗਾ ਗੁਰਪੂਰਾ ਉੱਥੇ ਬੈਠਾ ਹੈ ਉਹਦਾ ਸਾਧਗੁਰ ਉੱਥੇ ਬੈਠਾ ਖਜ਼ਾਨੇ ਕੋਲ ਉਹਦੇ ਕੋਲ ਖਜ਼ਾਨਾ ਉਹਦੇ ਕਬਜ਼ੇ 'ਚ ਹੈ ਨਾਮ ਦਾ ਸਾਧਗੁਰ ਤੇ ਖਾਲੀ ਕੋਈ ਨਹੀਂ ਰਾਖੀ ਬੈਠਾ ਸੁਣਨਾ ਛੱਡਿਆ ਹੋਇਆ ਨਾਮ ਤੇ ਸੰਜਮ ਕਰਨੀ ਆ ਜੇ ਸੰਜਮ ਕੀਤਾ ਸੀ ਤਾਂ ਗੁਰਪੁਰੇ ਨੇ ਦਿੱਤਾ ਸੰਜਮ ਦਾ ਕਰ ਰਹੀ ਬੋ ਕੋਈ ਮਿਹਨਤ ਤਾਂ ਕਰਨੀ ਹੋ ਬੋ ਮਨ ਤਾਂ ਸਾਫ ਕਰਨਾ ਅਸੀਂ ਕਰਨਾ ਗੁਰਪੁਰੇ ਨੇ ਕਰਨਾ ਜੇ ਅਸੀਂ ਸੰਜਮ ਕੀਤਾ ਤਾਂ ਗੁਰਪੁਰੇ ਨੇ ਦਿੱਤਾ ਜਦ ਅਸੀਂ ਗੁਰ ਗੁਰਬਾਣੀ ਨੂੰ ਪੜ੍ਹ ਕੇ ਮਨ ਸਾਫ ਕੀਤਾ ਕਿਹਨੇ ਕੀਤਾ ਸੀ ਕੀਤਾ ਬੁੱਧੀ ਨੇ ਕੀਤਾ ਅਕਲ ਨੇ ਕੀਤਾ ਉਮਰ ਤੱਕ ਪਹੁੰਚਣਾ ਗੌਰ ਕਰਕੇ ਪਹੁੰਚਣਾ ਕਿਵੇਂ ਪਹੁੰਚਣਾ ਕੀ ਕਰਨੀ ਹੈ ਵਿਧੀ ਉੱਥੇ ਪਹੁੰਚੇ ਗੁਰਪੂਰੇ ਤੱਕ ਪਹੁੰਚੇ ਨਾਮ ਤੱਕ ਪਹੁੰਚੇ ਉੱਥੇ ਮਿਲਿਆ ਗੁਰਪੂਰੇ ਨੇ ਦਿੱਤਾ ਦਿੱਤਾ ਜ਼ਰੂਰ ਪਰ ਦਿੱਤਾ ਸੰਜਮ ਵਾਲੇ ਨੂੰ ਜਿਹਦਾ ਸੰਜਮ ਕੀਤਾ ਸੰਜਮ ਹੁੰਦਾ ਹੈ ਆਪਣੇ ਮਨ ਨੂੰ ਹੌਲੀ ਹੌਲੀ ਮੋੜਨਾ ਥੋੜੀ ਥੋੜੀ ਇੱਕ ਦਿਨ ਚ ਨਹੀਂ ਮਿਲ ਜਾਂਦਾ ਵੀ ਸਰ ਤੇ ਹੱਥ ਰੱਖਤਾ ਜੀ ਕਬੜ ਖੁੱਲ ਗਏ ਖੁੱਲ ਗਏ ਸੰਜਮ ਹੁੰਦਾ ਹੈ ਮਿਹਨਤ ਕਰਨੀ ਪੈਂਦੀ ਹੈ ਹੌਲੀ ਹੌਲੀ ਹੌਲੀ ਜਿਵੇਂ ਕੀੜੀ ਦੀ ਦੌੜ ਤੁਰਦੀ ਹੈ ਨਾ ਕੀੜੀ ਐ ਤੋਰ ਤੁਰ ਕੇ ਹੀ ਉੱਥੇ ਤੱਕ ਪਹੁੰਚਦੀ ਇੱਕ ਦਿਨ ਦੇ ਵਿੱਚ ਮਨ ਨਹੀਂ ਮੰਨਦਾ ਕਿਸੇ ਦਾ ਵੀ ਇੱਕ ਦਿਨ ਜਮਾਨੀ ਸਮਝਾਇਆ ਸਭ ਸਰਦਾ ਦਾ ਕੋਈ ਵੀ ਜਿਨ੍ਹਾਂ ਦਾ ਮਨੇ ਪਹਿਲਾਂ ਸਮਝਿਆ ਹੋਵੇ ਪਹਿਲੇ ਜਨਮਾਂ 'ਚ ਉਹਨਾਂ ਦਾ ਸਮਝ ਜਾਂਦਾ ਉਹ ਜਾਨੀ ਸਾਰੇ ਹੁੰਦੇ ਉਹ ਜਾਂ ਕੋ ਬਿਰਲਾ ਹੁੰਦਾ ਕਦੇ ਕਦੇ ਜਨਮ ਹੁੰਦਾ ਹੁੰਦਾ ਉਹਨਾਂ ਸ਼ਕਤੀਆਂ ਦਾ ਤਾਂ ਸਪੈਸ਼ਲ ਜਨਮ ਹੁੰਦਾ ਹੁੰਦਾ ਕਬੀਰ ਨੂੰ ਕਿਹਨਾਂ ਚੱਲਾ ਗਿਆ ਰੋਮਦਾਸ ਨੂੰ ਵੀ 12 ਸਾਲ ਤਾਂ ਲੱਗੇ ਗਏ ਕਿਉਂਕਿ ਉਲਟੇ ਰਸਤੇ ਪਏ ਉਹਨਾਂ ਦੇ ਅੰਦਰ ਵੀ ਕੁਝ ਹੋਰ ਮਨੋਤਾ ਦੂਜੀਆਂ ਸੀ ਭਾਵੇਂ ਲੋਭ ਨਹੀਂ ਸੀ ਉਹਨਾਂ ਦੇ ਮੋਹ ਨਹੀਂ ਸੀ ਪਰ ਸ਼ਿਵ ਜੀ ਉਹ ਜਿਹੜੀ ਮੂਰਤੀ ਸੀਗੀ ਉਹ ਤਾਂ ਮੰਨੀ ਹੋਈ ਸੀ ਨਾ ਮੂਰਤੀ ਜੋ ਪ੍ਰਗਟ ਹੁੰਦੀ ਹੈ ਤਾਂ ਹੀ ਜਾਂਦੇ ਸੀ ਨਾ ਦੇਵੀ ਆਖਰ ਉਹ ਚੀਜ਼ ਤਾਂ ਸਾਫ਼ ਕਰਨੀ ਸੀ ਨਾ ਮਾਇਆ ਦਾ ਤਾਂ ਸੀ ਨਾ ਬਾਹਮਣ ਗੁਰੂ ਦਾ ਮੰਨਿਆ ਹੋਇਆ ਸੀ ਨਾ ਉਹਦਾ ਬਾਹਮਣ ਗੁਰੂ ਹੈ ਜਗਤ ਕਾ ਤਾਂ ਮੰਨਿਆ ਹੋਇਆ ਸੀ ਉਹ ਲਾਇਆ ਉਹ ਮਨੋਤ ਨਹੀਂ ਹੈ ਨਵੀਂ ਗੱਲ ਸਮਝਾਈਏ ਉਹਨੂੰ ਸਮਾਂ ਲੱਗਿਆ ਸਮਝਣ ਨੂੰ ਔਰ ਸਮਝਾਉਣ ਨੂੰ ਸਮਾਂ ਲੱਗਦਾ ਹਾਂਜੀ ਗੁਰ ਪੂਰੇ ਸੰਜਮ ਕਰ ਦਿਆ ਨਾਨਕ ਤੌਪਰ ਤੋਂ ਦੂਸਰਾ ਪਿਆ ਜਿਹਨੇ ਸੰਜਮ ਕੀਤਾ ਜਿਹਨੇ ਆਪਣੇ ਮਨ ਨੂੰ ਹੌਲੀ-ਹੌਲੀ ਮੋੜਿਆ ਪੈੜ ਕਰਦਾ ਗਿਆ ਮਨ ਦਾ ਰਸਾ ਮਨ ਦਾ ਰਸਾ ਖੁੱਲਾ ਛੱਡਿਆ ਹੋਇਆ ਬਹੁਤ ਦੂਰ ਤੇ ਚੁਗਦਾ ਫਿਰਦਾ ਹੈ ਇਹਦਾ ਰਸਾ ਟਾਈਟ ਕਰਦੇ ਚਲੇ ਗਏ ਹੌਲੀ ਹੌਲੀ ਹੌਲੀ ਹੌਲੀ ਟਾਈਟ ਕਰਦੇ ਗਏ ਨੇੜੇ ਦਾ ਹੁੰਦਾ ਚਲੇ ਗਿਆ ਆਖਰ ਇੱਕ ਦਿਨ ਐਨ ਜਿੱਦਾਂ ਕੀਲਾ ਸੀ ਘੁੰਮਦੇ ਨੂੰ ਕੱਢੇ ਹੋਏ ਨੇ ਉਹਦੇ ਨਾਲ ਖੜਾ ਜਿੰਨਾ ਰਸਾ ਰੋ ਟਾਈਟ ਹੁੰਦਾ ਕਰੇਗਾ ਅਗਲ ਲਿਆ ਗਿਆ ਦਰਦਣ ਲੱਗੀ ਉਹਦੇ ਨਾਲ ਫਿਰ ਇਹ ਹੈ ਸੰਜੋ ਹੁਣ ਜਿਹੜਾ ਰੋਕਣ ਦੇ ਮਨ ਨੂੰ ਹਰ ਵਕਤ ਲੱਗਿਆ ਰਹੂ ਸੰਜਮ ਹੁੰਦਾ ਲਗਾਤਾਰ ਟੈਟ ਕਰੀ ਜਾਣਾ ਹੌਲੀ ਹੌਲੀ ਹੌਲੀ ਇਹ ਹੈ ਸਾਸ ਨਾਮ ਦਾ ਮਤਲਬ ਉਹਨੂੰ ਟੈਟ ਕਰਨ ਲੱਗੇ ਜੇ ਅੱਜ ਲੋਕ ਟੈਟ ਕਰਦਾ ਨੂੰ ਜੇਗਾ ਜੀ ਉੱਤਲ ਗਿਆ ਰਸਾ ਫਿਰ ਕੀ ਪੈਦਾ ਹੋਇਆ ਵੀ ਇਹ ਸਵਾਦੀ ਵੇਲੇ ਲੋਕ ਟੈਟ ਕਰ ਲਿਆ ਫਿਰ ਸਾਰੇ ਛੱਡਦਾ ਉਹਦਾ ਨਹੀਂ ਜਿੰਨਾ ਟੈਟ ਕਰਦਾ ਉਹ ਢਿੱਲਾ ਨਾ ਹੋਵੇ ਉਹ ਨਾ ਢਿੱਲਾ ਹੋਵੇ ਟੈਟ ਚਾਹੇ ਜਿੰਨਾ ਥੋੜਾ ਹੋਣ ਲੱਗੇ ਟੈਡੇ ਹੋਵੇ ਚੂੜੀ ਗਾਹਾਂ ਨੂੰ ਜਾਵੇ ਟੈਡ ਹੋਵੇ ਪਿੱਛੇ ਨੂੰ ਨਾ ਹੋਵੇ ਗੁਰ ਪੂਰੇ ਸੰਜਮ ਕਰ ਦਿਆ ਨਾਨਕ ਤੋਂ ਫਿਰ ਦੁੱਖ ਨਾ ਥੀਆ ਫਿਰ ਦੁੱਖ ਹੈ ਕਹਿੰਦੇ ਫਿਰ ਦੁੱਖ ਹੁੰਦਾ ਹੀ ਨਹੀਂ ਫਿਰ ਦੁੱਖ ਰਹਿੰਦਾ ਹੀ ਨਹੀਂ ਜਦ ਨਾ ਮਿਲ ਜਾਣਾ ਦੁੱਖ ਨਹੀਂ ਰਹਿੰਦਾ ਹਾਂਜੀ